ਹੁਣ ਕਰਾਂਗੇ ਨਾਭੀ ਦਰਸ਼ਨ ਸਰਵਾਈਕਲ ਦੀ ਦਰਦ ਵਾਸਤੇ ਪੈਰਾਂ ਦੀਆਂ ਹੱਡੀਆਂ ਦੀ ਦਰਦ ਵਾਸਤੇ ਹੱਥਾਂ ਦੀਆਂ ਤਲੀਆਂ ਅਤੇ ਛਾਤੀ ਦੇ ਰੋਗਾਂ ਵਾਸਤੇ ਪੇਟ ਦੇ ਰੋਗਾਂ ਵਾਸਤੇ ਬਹੁਤ ਹੀ ਅੱਛਾ ਹੈ ਇਹ ਨਾਭੀ ਦਰਸ਼ਨ ਇਹਦੇ ਨਾਲ ਸਰਵਾਈਕਲ ਸਪੌਂਡਿਲਾਈਟਿਸ ਨੂੰ ਬਹੁਤ ਹੀ ਲਾਭ ਮਿਲਦਾ ਹੈ ਦੋਹਾਂ ਹੱਥਾਂ ਨੂੰ ਕਮਰ ਦੇ ਪਿੱਛੇ ਜ਼ਮੀਨ ਤੇ ਲਗਾ ਲਓ ਤਲੀਆਂ ਮੂਧੀਆਂ ਮਾਰ ਲਓ ਹੁਣ ਸਵਾਸ ਨੂੰ ਪਰਦੇ ਹੋਏ ਆਪਣੀ ਕਮਰ ਨੂੰ ਦੋਹਾਂ ਚੂੜਿਆਂ ਨੂੰ ਵੱਧ ਤੋਂ ਵੱਧ ਜ਼ਮੀਨ ਤੋਂ ਉੱਪਰ ਉਠਾ ਦਿਓ ਸਿਰ ਨੂੰ ਵੀ ਪਿੱਛੇ ਲਟਕਾ ਦਿਓ ਸਵਾਸ ਅੰਦਰ ਹੁਣ ਛੋਟੇ ਛੋਟੇ ਸਵਾਸ ਲੈਣੇ ਚਾਲੂ ਕਰ ਦਿਓ ਵੱਧ ਤੋਂ ਵੱਧ ਕਮਰ ਨੂੰ ਉੱਪਰ ਉਠਾ ਕੇ ਰੱਖੋ ਹੌਲੀ ਹੌਲੀ ਵਾਪਸ ਹੌਲੀ ਹੌਲੀ ਵਾਪਸ ਇੱਕ ਵਾਰ ਫੇਰ ਸਾਹ ਪਰਦੇ ਹੋਏ ਆਪਣੀ ਕਮਰ ਨੂੰ ਦੋਹਾਂ ਚੂੜਿਆਂ ਨੂੰ ਜ਼ਮੀਨ ਤੋਂ ਵੱਧ ਤੋਂ ਵੱਧ ਉੱਪਰ ਉਠਾ ਦਿਓ ਸਾਹ ਨੂੰ ਚਾਲੂ ਕਰ ਦਿਓ ਛੋਟੇ ਛੋਟੇ ਸਾਹ ਲੈਣੇ ਚਾਲੂ ਰੱਖੋ ਵਾਪਸ ਹੌਲੀ ਹੌਲੀ ਵਾਪਸ ਹੁਣ ਹੱਥਾਂ ਦੀਆਂ ਤਲੀਆਂ ਇੱਥੇ ਹੀ ਕਮਰ ਦੇ ਪਿੱਛੇ ਮੁੱਧੀਆਂ ਜ਼ਮੀਨ ਤੇ ਵੱਜੀਆਂ ਰਹਿਣਗੀਆਂ ਦੋਵੇਂ ਗੋਡੇ ਖੜੇ ਕਰ ਲਓ ਦੋਹਾਂ ਗੋਡਿਆਂ ਨੂੰ ਖੱਬੀ ਸਾਈਡ ਚੁਕਾ ਦਿਓ ਅਤੇ ਸਿਰ ਨੂੰ ਪੁਆ ਕੇ ਸੱਜੇ ਮੋਢੇ ਵੱਲ ਦੇਖੋ ਸਵਾਸ ਬਾਹਰ ਵਾਪਸ ਦੋਵੇਂ ਗੋਡੇ ਫਿਰ ਖੜੇ ਹੁਣ ਸਵਾਸ ਨੂੰ ਬਾਹਰ ਕੱਢਦੇ ਹੋਏ ਸੱਜੇ ਪਾਸੇ ਗੋਡੇ ਚੁਕਾ ਦਿਓ ਅਤੇ ਖੱਬੇ ਮੋਢੇ ਵੱਲ ਦੇਖੋ ਵਾਪਸ ਦੁਬਾਰਾ ਫੇਰ ਦੋਵੇਂ ਗੋਡੇ ਖੱਬੀ ਸਾਈਡ ਚੁਕਾ ਦਿਓ ਸੱਜੇ ਮੋਢੇ ਵੱਲ ਸਿਰ ਘੁਮਾ ਕੇ ਦੇਖੋ ਵਾਪਸ ਹੁਣ ਸੱਜੀ ਸਾਈਡ ਦੋਵੇਂ ਗੋਡੇ ਚੁਕਾ ਦਿਓ ਖੱਬੇ ਮੋਢੇ ਵੱਲ ਦੇਖੋ ਸਵਾਸ ਬਾਹਰ ਵਾਪਸ ਦੋਵੇਂ ਗੋਡੇ ਖੜੇ ਹੁਣ ਪੈਰਾਂ ਦਾ ਫਾਸਲਾ 1 ਫੁੱਟ ਕਰ ਲਓ ਗੋਡੇ ਵੀ ਥੋੜੇ ਦੂਰੀ ਤੇ ਰਹਿਣ ਹੁਣ ਸਵਾਸ ਨੂੰ ਬਾਹਰ ਕੱਢਦੇ ਹੋਏ ਸੱਜੇ ਪਾਸੇ ਗੋਡੇ ਚੁਕਾ ਦਿਓ ਖੱਬੇ ਮੋਢੇ ਵੱਲ ਦੇਖੋ ਸਵਾਸ ਲੈਂਦੇ ਵਾਪਸ ਹੁਣ ਸਵਾਸ ਨੂੰ ਬਾਹਰ ਕੱਢਦੇ ਹੋਏ ਖੱਬੇ ਪਾਸੇ ਗੋਡੇ ਝੁਕਾ ਦਿਓ ਸੱਜੇ ਮੋਢੇ ਵੱਲ ਦੇਖੋ ਇਹ ਕਿੰਗ ਐਕਸਰਸਾਈਜ਼ ਅਤੇ ਕੁਈਨ ਐਕਸਰਸਾਈਜ਼ ਆਸਣ ਹੈ ਇਸ ਨਾਲ ਪੇਟ ਦਾ ਮੋਟਾਪਾ ਅਤੇ ਬਹੁਤ ਸਾਰੇ ਰੋਗਾਂ ਨੂੰ ਇਹ ਲਾਭਕਾਰੀ ਹੈ ਵਾਪਸ ਦੋਵੇਂ ਗੋਡੇ ਖੜੇ ਹੁਣ ਮੂੰਹ ਪੇੜ ਪੇਟ ਦੇ ਬਲ ਲੇਟਾਂਗੇ ਸ਼ਥਿਲ ਆਸਣ ਸਭ ਤੋਂ ਪਹਿਲਾਂ ਕਰਾਂਗੇ ਮੂੰਹ ਪੇੜ ਪੇਟ ਦੇ ਬਲ ਲੇਟ ਜਾਓ ਆਪਣੇ ਚਿਹਰੇ ਦਾ ਰੁਖ ਖੱਬੀ ਸਾਈਡ ਕਰ ਲਓ ਖੱਬਾ ਹੀ ਹੱਥ ਮੋੜ ਕੇ ਚਿਹਰੇ ਦੇ ਬਰਾਬਰ ਲੈ ਆਓ ਅਤੇ ਖੱਬੀ ਹੀ ਲੱਤ ਨੂੰ ਗੋਡੇ ਤੋਂ ਮੋੜਦੇ ਹੋਏ ਇਕੱਠੀ ਕਰ ਲਓ ਸੱਜੀ ਬਾਹ ਥੱਲੇ ਸਰੀਰ ਵੱਲ ਸਿੱਧੀ ਰਹੇਗੀ ਕੋਮਲਤਾ ਨਾਲ ਅੱਖਾਂ ਬੰਦ ਕਰ ਲਓ ਸਰੀਰ ਨੂੰ ਇੱਕਦਮ ਸ਼ਾਂਤ ਅਤੇ ਢਿੱਲਾ ਕਰ ਦਿਓ ਸ਼ਿਥਿਲ ਆਸਣ ਪਹਿਲਾਂ ਕੀਤੇ ਆਸਣਾਂ ਨਾਲ ਆਈ ਥਕਾਨ ਨੂੰ ਅਸੀਂ ਕੁਝ ਸਮੇਂ ਲਈ ਸ਼ਿਥਿਲ ਆਸਣ ਵਿੱਚ ਲੇਟ ਕੇ ਦੂਰ ਕਰਾਂਗੇ ਸ਼ਿਥਿਲ ਆਸਣ ਨਾਲ ਬਲੱਡ ਪ੍ਰੈਸ਼ਰ ਹਾਈ ਨੂੰ ਬਹੁਤ ਲਾਭ ਮਿਲਦਾ ਹੈ ਸਰੀਰ ਸ਼ਾਂਤ ਹੁੰਦਾ ਹੈ ਮਨ ਦੀ ਇਕਾਗਰਤਾ ਬਣਦੀ ਹੈ ਥੋੜੇ ਸਮੇਂ ਲਈ ਇਸ ਆਸਣ ਵਿੱਚ ਲੇਟੇ ਰਹੋ ਸੱਜੇ ਪਾਸੇ ਚਿਹਰਾ ਮੋੜ ਕੇ ਸਥਿਰ ਆਸਣ ਕਰਨ ਨਾਲ ਲੋ ਬਲੱਡ ਪ੍ਰੈਸ਼ਰ ਨੂੰ ਲਾਭ ਮਿਲਦਾ ਹੈ ਅਤੇ ਇਸੇ ਤਰ੍ਹਾਂ ਹੀ ਖੱਬੇ ਪਾਸੇ ਚਿਹਰਾ ਮੋੜ ਕੇ ਸਥਿਰ ਆਸਣ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਸ਼ਾਂਤ ਹੁੰਦਾ ਹੈ